ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਰਾਂਗੇ ਕੁਝ ਚੋਣਵੀਆਂ ਗੱਲਾਂ ਪ੍ਰਕਿਰਤੀ ਨੂੰ ਸਮਝਣ ਲਈ ਅਤੇ ਪ੍ਰਕਿਰਤੀ ਦੇ ਪਦਾਰਥ ਦੀ ਜਾਣਕਾਰੀ ਦੇਣ ਵਾਲਾ ਵਿਗਿਆਨ ਕਿਹਾ ਜਾਂਦਾ ਹੈ ਪਰਮੇਸ਼ਰ ਆਪਣੀ ਬਣਾਈ ਪ੍ਰਕਿਰਤੀ ਵਿੱਚ ਸਮੋਇਆ ਹੋਇਆ ਹੈ ਫਿਰ ਵੀ ਇਸ ਤੋਂ ਨਰਲੇਪ ਹੈ ਇਸ ਲਈ ਵਿਗਿਆਨ ਦੀ ਪਕੜ ਤੋਂ ਪਰੇ ਹੈ ਦੂਸਰੀ ਗੱਲ ਵਿਗਿਆਨੀ ਆਪਣੀ ਖੋਜ ਦੇ ਆਧਾਰ ਤੇ ਅੰਤ ਲੱਭਣਾ ਚਾਹੁੰਦਾ ਹੈ ਪਰ ਪਰਮੇਸ਼ਰ ਬਿਆੰਤ ਹੈ ਅਗੰਭ ਹੈ ਅਥਾ ਹੈ ਇਸ ਲਈ ਵਿਗਿਆਨ ਦੀ ਪਹੁੰਚ ਤੋਂ ਪਰੇ ਹੈ ਪਰ ਗੁਰਮਤ ਦਾ ਮਾਰਗ ਪ੍ਰੇਮ ਭਗਤੀ ਦੁਆਰਾ ਪਰਮੇਸ਼ਰ ਨਾਲ ਅਪੇਧ ਹੋਣਾ ਹੈ ਤੀਸਰੀ ਗੱਲ ਪ੍ਰਕਿਰਤੀ ਦੇ ਸਾਰੇ ਨਿਯਮ ਪਰਮੇਸ਼ਰ ਨੇ ਬਣਾਏ ਹੋਏ ਹਨ ਪਰ ਇਹ ਅਸੂਲ ਪਰਮੇਸ਼ਰ ਤੇ ਲਾਗੂ ਨਹੀਂ ਹੁੰਦੇ ਜਿਸ ਤਰ੍ਹਾਂ ਕੋਈ ਡੀਸੀ ਸ਼ਹਿਰ ਵਿੱਚ ਕਰਫਿਊ ਲਗਾ ਦਿੰਦਾ ਹੈ ਬਾਕੀਆਂ ਵਾਸਤੇ ਕਰਫਿਊ ਹੈ ਪਰ ਡੀਸੀ ਕਰਫਿਊ ਲੱਗਣ ਪਿੱਛੋਂ ਵੀ ਜਿੱਥੇ ਚਾਹੇ ਜਾ ਸਕਦਾ ਹੈ ਇਸੇ ਤਰ੍ਹਾਂ ਵਿਗਿਆਨਕ ਅਸੂਲ ਪਰਮੇਸ਼ਰ ਅਤੇ ਪਰਮੇਸ਼ਰ ਨਾਲ ਅਪੇਧ ਹੋਏ ਭਗਤ ਜਨ ਗੁਰੂ ਪੀਰਾਂ ਤੇ ਲਾਗੂ ਨਹੀਂ ਹੁੰਦੇ ਚੌਥੀ ਗੱਲ ਪ੍ਰੇਮਾ ਭਗਤੀ ਵਿੱਚ ਲੀਨ ਪਰਮੇਸ਼ਰ ਵਿੱਚ ਅਪੇਧ ਭਗਤ ਜਨ ਵਿਗਿਆਨ ਬਾਰੇ ਸਭ ਕੁਝ ਜਾਣਦੇ ਹਨ ਪਰ ਵਿਗਿਆਨੀਆਂ ਨੂੰ ਪਰਮੇਸ਼ਰ ਬਾਰੇ ਕੁਝ ਨਹੀਂ ਪਤਾ ਪੰਜਵੀਂ ਗੱਲ ਕੋਈ ਵਿਗਿਆਨੀ ਮਾਇਆ ਦੇ ਰਜੋ ਤਮੋ ਸਤੋ ਵਾਲੇ ਤਿੰਨ ਗੁਣਾਂ ਤੋਂ ਬਚ ਨਹੀਂ ਸਕਿਆ ਪਰ ਗੁਰੂ ਸਾਹਿਬ ਅਤੇ ਭਗਤ ਜਨ ਇਸ ਮਾਇਆ ਤੋਂ ਨਰਲੇਪ ਚੌਥੇ ਪਦ ਵਿੱਚ ਵਿਚਰਦੇ ਹਨ ਛੇਵੀਂ ਗੱਲ ਧਰਮ ਦਾ ਧੁਰਾ ਪਰਮੇਸ਼ਰ ਹੈ ਸਾਰੇ ਧਰਮ ਪਰਮੇਸ਼ਰ ਦੇ ਪਿਆਰ ਵਾਲੇ ਗੁਰੂ ਪੀਰਾਂ ਪੈਗੰਬਰਾਂ ਨੇ ਚਲਾਏ ਹੋਏ ਹਨ ਕਿਸੇ ਵਿਗਿਆਨੀ ਨੇ ਕੋਈ ਧਰਮ ਨਹੀਂ ਚਲਾਇਆ ਇਸ ਲਈ ਵਾਹਿਗੁਰੂ ਨੂੰ ਗੁਰੂ ਪੀਰਾਂ ਨੂੰ ਅਤੇ ਇਹਨਾਂ ਦੇ ਜੀਵਨ ਸੰਬੰਧਿਤ ਘਟਨਾਵਾਂ ਨੂੰ ਵਿਗਿਆਨਕ ਕਸਵੱਟੀ ਤੇ ਲਾ ਕੇ ਪਰਖਣ ਨਾਲ ਪਾਰਖੂ ਨੂੰ ਨਿਰਾਸ਼ਾ ਤੋਂ ਇਲਾਵਾ ਕੁਝ ਪੱਲੇ ਨਹੀਂ ਪਵੇਗਾ ਸਤਵੀਂ ਗੱਲ ਸਾਰਾ ਵਿਗਿਆਨ ਕਿਉਂ ਕੀ ਅਤੇ ਕਿੱਦਾਂ ਦੇ ਆਧਾਰ ਤੇ ਖੜਾ ਹੈ ਪਰ ਧਰਮ ਭਲਾ ਜੀ ਭੁੱਲਾ ਜੀ ਅਤੇ ਭਾਣਾ ਜੀ ਤੇ ਖੜਾ ਹੈ ਅੱਠਵੀਂ ਗੱਲ ਵਿਗਿਆਨ ਖੋਜ ਦੇ ਸਿੱਟੇ ਹਮੇਸ਼ਾ ਬਦਲਦੇ ਰਹਿੰਦੇ ਹਨ ਪਹਿਲਾਂ ਕਹਿੰਦੇ ਸੀ ਪਦਾਰਥ ਦਾ ਸਭ ਤੋਂ ਛੋਟਾ ਭਾਗ ਅਣੂ ਜਾਂ ਐਟਮ ਹੈ ਫਿਰ ਨਿਊਕਲੀਅਸ ਬਣ ਗਿਆ ਇਸ ਪਿੱਛੋਂ ਕੁਆਰਕ ਸਭ ਤੋਂ ਛੋਟਾ ਭਾਗ ਮੰਨਿਆ ਗਿਆ ਅਤੇ ਇਸ ਤੋਂ ਅੱਗੇ ਨਿਊਟ੍ਰੋਨ ਅਤੇ ਪ੍ਰੋਟੋਨ ਬਣ ਗਏ ਇੰਜ ਹੀ ਵਿਗਿਆਨ 60 ਸਾਲ ਤੱਕ ਪਲੈਟੋ ਨੂੰ ਬ੍ਰਹਿਮੰਡ ਦਾ ਇੱਕ ਗ੍ਰਹਿ ਮੰਨਦੇ ਰਹੇ ਹੁਣ ਪਲਟ ਗਏ ਇਸ ਦੇ ਵਿਪਰੀਤ ਗੁਰਮਤ ਦੇ ਸਿਧਾਂਤ ਕਾਲੀ ਅਟਲ ਹਨ ਜੋ ਗੱਲ ਕਹਿ ਦਿੱਤੀ ਉਹ ਪੱਕੀ ਹੈ ਵਿਗਿਆਨ ਵਾਂਗੂ ਆਪਣੀ ਕਈ ਗੱਲ ਤੋਂ ਗੁਰਮਤ ਪਲਟਦੀ ਨਹੀਂ ਨੌਵੀਂ ਗੱਲ ਵਿਗਿਆਨ ਅਤੇ ਵਿਦਵਤਾ ਬੁੱਧੀ ਮੰਡਲ ਤੱਕ ਸੀਮਤ ਹੈ ਅਤੇ ਮੱਥੇ ਵਿੱਚ ਹੁੰਦੀ ਹੈ ਪਰਮੇਸ਼ਰ ਭਾਵਨਾ ਦੇ ਅਧੀਨ ਹੈ ਜੋ ਭਗਤ ਜਨਾਂ ਦੇ ਹਿਰਦੇ ਵਿੱਚ ਹੁੰਦੀ ਹੈ ਦਸਵੀਂ ਗੱਲ ਵਿਗਿਆਨ ਨੂੰ ਕੁਸਵੱਟੀ ਬਣਾ ਕੇ ਅਤੇ ਗੁਰੂ ਇਤਿਹਾਸ ਦੀਆਂ ਪੰਥ ਪ੍ਰਮਾਣਿਤ ਘਟਨਾਵਾਂ ਨੂੰ ਨਕਾਰਨ ਵਾਲੇ ਸਹੀ ਅਰਥਾਂ ਵਿੱਚ ਨਿਊਟਨ ਡਾਰਵਿਨ ਅਤੇ ਐਨਸਟਾਈਨ ਦੇ ਸਿੱਖ ਹਨ ਨਾ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਸਿੱਖ 11ਵੀਂ ਗੱਲ ਭਾਈ ਰਣਧੀਰ ਸਿੰਘ ਅਤੇ ਹੋਰ ਮਹਾਪੁਰਸ਼ਾਂ ਨੂੰ ਵਿਗਿਆਨ ਦੇ ਆਧਾਰ ਤੇ ਖੰਡਨ ਕਰਕੇ ਬ੍ਰਾਹਮਣਵਾਦੀ ਕਹਿਣ ਵਾਲੇ ਇੰਦਰ ਸਿੰਘ ਕੱਗਾ ਅਤੇ ਸੰਤਾਂ ਦੇ ਕੌਤਕ ਦਾ ਕਰਤਾ ਸੁਖਵਿੰਦਰ ਸਿੰਘ ਸਭਰਾ ਦਾ ਸਿੱਖੀ ਨਾਲ ਦੂਰ ਦਾ ਵੀ ਕਿਤੇ ਰਿਸ਼ਤਾ ਨਹੀਂ ਇਹ ਅੰਦਰੋਂ ਪੂਰਨ ਤੌਰ ਤੇ ਕਮਿਊਨਿਸਟ ਹਨ ਬਾਹਰੋਂ ਪੇਸ ਸਿੱਖੀ ਵਾਲਾ ਹੈ ਬਾਹਰ ਵੀ ਗੱਲ ਇੰਦਰ ਸਿੰਘ ਘੱਗਾ ਦੀਆਂ ਲਿਖਤਾਂ ਦਾ ਜਦ ਇਹਨਾਂ ਵੱਲੋਂ ਕੋਸ਼ਿਤ ਸਿੱਖਾਂ ਦੀ ਆਕਾਸ਼ ਗੰਗਾ ਦਾ ਧਰੂ ਤਾਰਾ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਲਿਖਤਾਂ ਦਾ ਤੁਲਨਾਤਮਕ ਅਧਿਐਨ ਕਰੀਏ ਤਾਂ ਇਹ ਨਿਰਣਾ ਲੈਣਾ ਮੁਸ਼ਕਲ ਹੋ ਜਾਂਦਾ ਹੈ ਕਿ ਇਹਨਾਂ ਵਿੱਚੋਂ ਗੁਰੂ ਕੌਣ ਹੈ ਤੇ ਚੇਲਾ ਕੌਣ ਹੈ ਅਸੀਂ ਆਪਣੀ ਕਿਤਾਬ ਸਭ ਦੁਸ਼ਟ ਝੱਖ ਮਾਰਾ ਵਿੱਚ ਸਾਬਤ ਕਰ ਦਿੱਤਾ ਹੈ ਕਿ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਦੀਆਂ ਕਿਤਾਬਾਂ ਦਾ ਲੇਖਕ ਕੋਈ ਹੋਰ ਹੈ ਨਾ ਉਹ ਖਾੜਾ ਅਫਗਾਨਾ ਦਾ ਚੱਲਦਾ 13ਵੀਂ ਗੱਲ ਸਿੱਖ ਮਸ਼ੀਨਰੀ ਕਾਲਜ ਕੂਚਾ ਫੀਲਡਗੰਜ ਲੁਧਿਆਣਾ ਦੇ ਸੰਚਾਲਕ ਅਤੇ ਇਸ ਨੂੰ ਪ੍ਰਚਾਰਨ ਲਈ ਜੁਟੇ ਸੇਵਾ ਭਾਵ ਵਾਲੇ ਵੀਰਾਂ ਦੇ ਉਦਮ ਅਤੇ ਨਿਸ਼ਕਾਮ ਸੇਵਾ ਵੱਲ ਝਾਤ ਮਾਰਿਆ ਮਨ ਖਿੜ ਜਾਂਦਾ ਇਹਨਾਂ ਵੱਲੋਂ ਪ੍ਰਕਾਸ਼ਿਤ ਮਾਸਿਕ ਸਿੱਖ ਖੋਲਵਾੜੀ ਅਤੇ ਲਾਗਤ ਮਾਤਰ ਭੇਟਾ ਵਾਲਾ ਸਿੱਖ ਲਿਟਰੇਚਰ ਅਤੇ ਬੱਚਿਆਂ ਲਈ ਲਾਏ ਜਾ ਰਹੇ ਗੁਰਮਤ ਕੈਂਪ ਦੇਖ ਕੇ ਇਹਨਾਂ ਦੇ ਚੰਨ ਪਰਸਨ ਨੂੰ ਦਿਲ ਕਰਦਾ ਹੈ ਪਰ ਇਹਨਾਂ ਵਿੱਚੋਂ ਵਿਗਿਆਨ ਦੀ ਕਸਪੱਟੀ ਨਾਲ ਪਰਖੇ ਸਿੱਖੀ ਸਿਧਾਂਤ ਅਤੇ ਸਿੱਖ ਇਤਿਹਾਸ ਨਾਲ ਕੀਤੀ ਭੰਨ ਤੋੜ ਦੇ ਕੇ ਮਨ ਕੋ ਨਿਰਾਸ਼ਾ ਵੱਲ ਚਲਾ ਜਾਂਦਾ ਹੈ ਮਾਨੋ ਖੋਪਾ ਦਾਖਾਂ ਤੇ ਬਦਾਮਾਂ ਵਾਲੀ ਖੀਰ ਬਣਾ ਕੇ ਉੱਪਰ ਬੂਰੇ ਦੀ ਬਜਾਏ ਸਵਾਹ ਦੀ ਮੁੱਠੀ ਪਾ ਦਿੱਤੀ ਹੋਵੇ ਆ ਸਾਡੀ ਤਾਂ ਗੁਰੂ ਮਹਾਰਾਜ ਦੇ ਚੰਨਾਂ ਵਿੱਚ ਇਹੀ ਅਰਦਾਸ ਹੈ ਕਿ ਆਪਣੇ ਸਮੂਹ ਸੇਵਕਾਂ ਨੂੰ ਸਮਤ ਬਖਸ਼ਣ ਅਤੇ ਸਹੀ ਤਰੀਕੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਉਦਮ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ